ਕਬਹੂ ਨਿਰਤ ਕਰੇ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ ਕਬਹੂ ਨਿਰਤ ਕਰੇ ਬਹੁ ਨਿਰਤ ਕਾਦਾ ਕਰਦਾ ਉਹ ਨਿਰਤ ਕਰਦਾ ਪਈਆ ਕਰਤਾ ਨੱਚਾ ਸਭ ਕੁਝ ਕਾਲੇ ਕਰਤ ਪੈ ਨਿਰਤ ਨਿਰਤ ਨਹੀਂ ਨਿਰਤਾ ਹੈ ਜਿਹਨੇ ਕਰ ਬਹੁ ਭਾਂਤ ਜਿਹਦੀ ਜਿਹਦੀ ਤਰ੍ਹਾਂ ਨਿਰਤ ਰਹਿੰਦਾ ਨਿਰਤ ਹੈ ਕਹੋ ਸ਼ਰਤ ਕਰਦਾ ਕਦੇ ਦਿਨ ਰਾਤ ਸੁਤਾ ਹੀ ਪਿਆ ਰਹਿੰਦਾ ਕਹੂ ਭਾਂਤ ਤੇ ਕਹੂ ਸੋਏ ਰਹੇ ਦਿਨ ਰਾਤ ਸੋਏ ਰਹੇ ਦਿਨ ਰਾਤ ਕਸ਼ਟ ਨਹੀਂ ਕਰਦਾ ਲੇਜ਼ੀ ਹੈ ਸੁਸਤ ਉਹ ਸਾਧ ਬਣ ਗਿਆ ਮਾਲਾ ਫੇਰ ਲੱਗ ਗਿਆ ਕੀ ਕਰਦਾ ਉਹ ਸੁੱਤਾ ਹੋਇਆ ਹੀ ਹੈ ਉਹਨੂੰ ਨਾ ਤਾਂ ਅੱਗਾ ਸਮਾਰਿਆ ਨਾ ਆ ਲੋਕ ਸਮਾਰਿਆ ਨਾ ਫਿਰ ਦੋਹਾਂ ਤੇ ਹੀ ਰਹਿ ਗਿਆ ਸੁੱਤਾ ਹੀ ਰਹਿ ਗਿਆ ਫਿਰ ਉਹ ਇਹ ਸੋਏ ਰਹੇ ਦਿਨ ਰਾਤ ਹੈ ਜਿਹੜਾ ਲੋਕ ਲੋਕ ਸੋਏ ਗਵਾ ਜਿਹੜਾ ਕੰਮ ਦੇ ਕੰਮ ਆ ਲੋਕ ਵੀ ਠੀਕ ਕੱਟ ਗਿਆ ਸੁੱਤਾ ਹੋਇਆ ਨਹੀਂ ਹੈ ਉਹ ਸੁਪਨੇ ਚ ਹੈ ਜਿਹੜਾ ਦਾ ਕਮਾਈ ਕਰਦਾ ਉਹ ਸੁਪਨਾ ਦੇਖਦਾ ਜਿਹੜਾ ਕਮਾਈ ਨਹੀਂ ਕਰਦਾ ਉਹ ਸੁੱਤਾ ਹੀ ਪਿਆ ਚਾਹੇ ਮਾਲਾ ਫੇਰਦਾ ਚਾਹੇ ਸਮਾਧੀ ਲਾਉਂਦਾ ਚਾਹੇ ਉਹ ਭੋਰਿਆਂ 'ਚ ਬੈਠਾ ਉਹ ਸੁੱਤਾ ਪਿਆ ਭਗਤੀ ਦਾ ਉਹਨੂੰ ਗਿਆਨ ਨਹੀਂ ਭਗਤੀ ਕੀ ਹੁੰਦੀ ਹੈ ਭਗਤੀ ਉਹ ਕਰ ਨਹੀਂ ਰਿਹਾ ਕਸ ਸੰਸਾਰੀ ਕੰਮ ਉਹ ਸਰੀਰ ਵਾਲਾ ਜਿਹੜਾ ਕਰ ਸਕਦਾ ਸੀ ਕੰਮ ਦੁਨੀਆ ਪਾਗਲ ਤੋਂ ਪਾਗਲ ਆਦਮੀ ਜਾਨਵਰ ਵੀ ਜਿਹੜਾ ਕੰਮ ਕਰ ਸਕਦਾ ਢਿੱਡ ਪਰ ਸਕਦਾ ਉਹ ਤਾਂ ਉਹ ਵੀ ਡਿਪੈਂਡੈਂਟ ਉਹ ਵੀ ਤੂੰ ਦਾ ਡਿਪੈਂਡੈਂਟ ਹੋ ਗਿਆ ਜਾਨਵਰ ਵੀ ਜਿਹੜਾ ਕੰਮ ਆਪ ਕਰਦੇ ਨੇ ਆਪਣੇ ਢਿੱਡ ਦਾ ਉਹ ਤਾਂ ਉਹ ਵੀ ਕਰਦਾ ਪਸ਼ੂ ਦਾ ਇਹ ਧਾਰਮਿਕ ਆਦਮੀ ਦੇ ਨੂੰ ਕਿਹਾ ਹੋਇਆ ਜਿਹੜਾ ਗੁਰੂ ਬਣਿਆ ਹੋਇਆ ਸੋਏ ਰਹੇ ਦਿਨ ਰਾਤ ਕੀ ਕਰੂ ਤੂੰ ਬਣਿਆ ਸੀ ਕੀ ਕਰ ਤੂੰ ਸੰਤ ਬਣਿਆ ਸੀ ਜੇ ਤੂੰ ਬਣਿਆ ਹੀ ਨਹੀਂ ਸੰਤ ਅਰ ਪੜਨ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ ਕੋਈ ਬੱਚਾ ਇੱਕ ਪੜਦਾ ਚਲੋ ਸਕੂਲ ਜਿਹੜਾ ਕਾਲਜ ਪੜਦਾ ਕਰਦੇ ਕਹਿੰਦੇ ਨੇ ਸਾਰੇ ਕਹਿੰਦੇ ਲੋਕ ਭਾਈ ਤੂੰ ਪੜ ਲੈ ਕੋਈ ਲੋੜ ਨਹੀਂ ਤੈਨੂੰ ਕੰਮ ਕਰਨ ਮੇਰੀ ਪੜਾਈ ਹੋਵੇ ਨਾ ਤੋ ਫਿਰ ਵੀ ਉਹ ਪੜੇ ਨਾ ਉਹ ਸੁੱਤਾ ਹੀ ਆ ਉਹ ਨਾ ਦਾ ਹੋਰ ਕੋਈ ਕੰਮ ਕਰਦਾ ਨਾ ਉਹ ਫੜਦਾ ਇਹ ਸੰਤ ਨਾਮ ਕਰ ਉਹ ਸੁੱਤੀ ਨਾ ਉਹ ਦੁਨਿਆਵੀ ਕੰਮ ਕੀਤਾ ਨਹੀਂ ਸੰਤ ਵਾਲਾ ਵੀ ਕੀਤਾ ਸੁੱਤੇ ਹੀ ਹੋ ਤੁਸੀਂ ਹੋਰ ਹੈ ਕੀ ਹੈ ਉਹਨੂੰ ਮੁੰਡੇ ਨੂੰ ਕਿਹੜਾ ਪੜਿਆ ਨਹੀਂ ਸਾਰੀ ਜ਼ਿੰਦਗੀ ਜੇ ਰਹੂਗਾ ਬਾਅਦ ਚ ਦੂਜੇ ਬਜਾ ਕਰ ਦੂਏ ਆਪ ਹੀ ਮੰਨੂ ਗਾਵੇ ਗਲਤੀ ਕੀਤੀ ਉਦੋਂ ਅਕਲ ਹੈ ਨਹੀਂ ਸੀ ਇਹ ਹੈ ਉਹ ਹੈ ਐਵੇਂ ਪਛਤਾਏਗਾ ਬੂੜਿਆ ਇਹਨਾਂ ਨੂੰ ਕਿਹਾ ਹੋਇਆ ਪਛਤਾਏਗੇ ਉਹ ਜਿਹੜੇ ਚਿਰੋਂ ਨਾ ਵਧੀਆ ਖਾਣੇ ਹੋ ਪਤਾ ਲੱਗ ਜੂ ਵੀ ਕੰਪਨੀ ਕਰਦੇ ਇਹ ਲੋਕ ਦਾ ਵੀ ਇਹ ਲੋਕ ਦਾ ਕਰਜ਼ਾ ਚੱਕੀ ਜਾਂਦੇ ਆ ਪਰ ਲੋਕ ਸਵਾਰਿਆ ਕੋਈ ਕਰਜ਼ੇ ਤੇ ਗੱਲ ਨੂੰ ਲੈ ਕੇ ਹਾਂਜੀ ਕਬ ਹੂੰ ਮਹਾ ਕ੍ਰੋਧ ਵਿਕਰਾਲ ਕਬ ਹੂੰ ਸਰਗ ਕੀ ਹੋਤਰਵਾਲ ਕਬ ਹੂੰ ਮਹਾ ਕ੍ਰੋਧ ਵਿਕਰਾਲ ਸਤੋ ਰੂਪ ਤਾਂ ਵਿਕਰਾਲ ਰੂਪ ਤਾਂ ਹੁੰਦਾ ਕ੍ਰੋਧ ਕ੍ਰੋਧ ਦੇ ਪਰੇ ਸੁਤਾ ਬੜਾ ਧਿਆਨ ਰੂਪ ਹੋ ਜਾਂਦਾ ਕੁਝ ਵੀ ਕਰ ਬੈਠਦਾ ਕਬ ਹੂੰ ਸਰਗ ਕੀ ਹੋਤਰਵਾਲ ਸਰਗ ਕੀ ਹੋਤਰਵਾਲ ਕਦੇ ਬਿਲਕੁਲ ਹੀ ਗਰੀਬ ਸਭ ਦਾ ਦਾਸਾਂ ਦਾ ਵੀ ਦਾਸ ਦੋ ਰੂਪ ਨੇ ਦੀਵੇ ਤੋਂ ਦੀਵਾ ਕੇ ਤੋਂ ਉੱਚਾ ਅਰੇ ਅਸਮਾਨ ਚੜਦਾ ਬੜਾ ਕ੍ਰੋਧ ਬਿਲਕੁਲ ਹੀ ਵਿਵਰਤਾ ਦੇ ਹੱਦ ਤੱਕ ਪਹੁੰਚਦੇ ਹੋਏ ਕੋਈ ਦੋਏ ਪਾਸੇ ਨਹੀਂ ਹਾਂਜੀ ਤਬੂ ਹੋਏ ਬਹੇ ਬੜ ਰਾਜਾ ਕਬੂ ਪਖਾਰੀ ਨੀਚ ਦਾ ਸਾਜਾ ਕਦੋਂ ਇਹ ਜੀਵ ਰਾਜਾ ਬਣਨਾ ਤਾਂ ਬਹੁਤ ਵੱਡਾ ਪਿੱਛੋਂ ਪੜਨਾ ਹੋਣਾ ਨਾ ਰਾਜ ਤਪ ਕਰਦਾ ਰਾਜ ਮੁਕੀ ਜਦੋਂ ਬੜਾ ਰਾਜਾ ਬਣ ਜਾਂਦਾ ਤੇ ਤਪ ਕਰ ਕਰ ਕੇ ਰਾਜ ਮੁਕੂਗਾ ਰਾਜਾ ਬਣ ਜਾਂਦਾ ਉਹ ਰਾਜ ਬਣ ਜਾਂਦਾ ਬੜਾ ਰਾਜਾ ਬਣ ਜਾਂਦਾ ਕਬੂ ਪਖਾਰੀ ਨੀਚ ਦਾ ਸਾਜਾ ਕਦੋਂ ਕਹਿੰਦਾ ਵੀ ਨਾ ਮੈਨੂੰ ਤਾਂ ਪਖਾਰੀ ਬਣਾਈ ਹੁਣ ਰਾਜਾ ਨਾ ਬਣਾਈ ਉਠਾਏ ਜਾਂ ਕੋਈ ਉਹਨੂੰ ਨਿਕਲ ਕਹਿੰਦਾ ਵੀ ਜੇ ਨਾ ਮਿਲੇ ਤਾਂ ਦੱਸ ਹਰ ਵਕਤ ਰਾਮ ਦੇ ਨਾਮ ਤੇ ਦੇ ਬਾਬਾ ਪੈਸਾ ਇਹ ਤਾਂ ਕਹਿੰਦਾ ਹੀ ਹੈ ਰਾਜਾ ਬਣ ਕੇ ਦੇਣ ਲੱਗ ਜੂ ਦਾਦਾ ਬਣ ਜੂ ਕੇ ਖਾਰੀ ਚੰਗੋ ਭਿਖਾਰੀ ਬਣਿਆ ਆ ਰਾਜਾ ਬਣਦਾ ਜਿਹੜਾ ਹੰਕਾਰ ਦਾ ਹੋ ਰਾਜਾ ਬਣ ਕੇ ਹੰਕਾਰ ਪੈਦਾ ਹੋ ਗਿਆ ਸੀ ਕਹਾਂ ਵੀ ਹੁਣ ਭਿਖਾਰੀ ਬਣਨਾ ਰਾਜਾ ਬਣਨਾ ਰਾਜਾ ਬਣਨ ਦਾ ਖਤਰਨਾਕ ਹੈ ਹੰਕਾਰ ਵੱਧ ਹੈ ਕਬ ਹੂੰ ਕੀਰਤੀ ਮੈਂ ਆਵੇ ਕਬ ਹੂੰ ਭਲਾ ਭਲਾ ਕਹਾਵੇ ਕਬ ਹੂੰ ਕੀਰਤੀ ਮੈਂ ਆਵੇ ਇਹ ਜੇ ਕਦੇ ਕਦੇ ਦਾ ਪੁੱਛੇ ਜੀ ਕਿ ਕੀਰਤੀ ਹੁੰਦੀ ਹੈ ਜੀ ਉਹ ਵੀ ਹੁੰਦੀ ਬਦਨਾਮੀ ਹੁੰਦੀ ਹੈ ਸੱਚ ਦਾ ਵਿਰੋਧ ਕਰਕੇ ਵਿਦਿਆ ਦੇ ਜੋਰ ਤੇ ਬੁੱਧੀ ਦੇ ਜੋਰ ਦਾ ਵਿਰੋਧ ਖੜਾ ਹੋ ਜਾਂਦਾ ਆਪ ਕੀਰਤੀ ਹੋ ਜਾਂਦੀ ਹੈ ਉੱਥੇ ਕੰਮ ਕਰੂ ਆਪ ਕੀਰਤੀ ਹੋਣੀ ਉਹ ਜਿਨ੍ਹਾਂ ਨੇ ਫਕਤਾਂ ਦੇ ਖਿਲਾਫ ਤਸ਼ੱਦਦ ਕੀਤਾ ਉਹਨਾਂ ਦੀ ਅਪਕੀਰਤੀ ਹੋਈ ਹੈ ਬਾਅਦ ਵਿੱਚ ਸੰਦੇਵ ਦੀ ਇਥੇ ਹੋਈ ਆ ਜੋ ਵੀ ਇਤਿਹਾਸ ਹੈ ਆਪਣਾ ਇਤਿਹਾਸ ਅਪਕੀਰਤੀ ਹੋਈ ਹੈ ਨਾ ਇਤਿਹਾਸ ਚ ਅਪਕੀਰ ਉਹਨਾਂ ਦੀ ਜਿਹੜਿਆਂ ਨੇ ਸੱਚ ਦੇ ਖਿਲਾਫ ਲੱਕ ਵੱਢ ਕੇ ਨਾ ਸੱਚ ਨੂੰ ਪ੍ਰਗਟ ਹੋਣ ਤੋਂ ਰੋਕਿਆ ਉਹ ਉਹਨਾਂ ਦੀ ਗੱਲ ਆਪਣੇ ਆਪ ਆਪ ਕੀਰਤੀ ਜਾਏ ਨੇ ਕਿਸੇ ਨੇ ਨਹੀਂ ਕਿਹਾ ਉਹ ਇਸ਼ਾਰਾ ਕਰ ਰਹੇ ਨੇ ਉਹ ਪੰਜਵੇਂ ਪਾਤਸ਼ਾਹ ਇਹਨਾਂ ਦਾ ਵਿਰੋਧ ਕਰ ਰਹੇ ਨੇ ਉਸ ਵੇਲੇ ਆਪ ਕੀਰਤੀ ਉਹ ਕੀਰਤੀ ਕਰਨੀ ਚਾਹੀਦੀ ਸੀ ਦੋਲੂ ਪਰਮੇਸ਼ਰ ਦੀ ਜਦ ਕੀਰਤੀ ਪਰਮੇਸ਼ਰ ਜੇ ਆਪ ਕੀਰਤੀ ਕਰਨਗੇ ਤਾਂ ਆਪ ਕੀਰਤੀ ਪੱਲੇ ਪਊਗੀ ਅਕੀਰਤੀ ਇਹ ਕੀਰਤੀ ਜੀ ਸੀ ਚੰਗੀ ਲੱਗਦੀ ਉਹਨਾਂ ਨੂੰ ਗੁਰਬਾਣੀ ਪਿਓ ਨਰੋਲ ਦੀ ਵਿਆਖਿਆ ਵੀ ਨਹੀਂ ਚੰਗੀ ਲੱਗਦੀ ਜਿਨ੍ਹਾਂ ਨੂੰ ਅਕੀਰਤੀ ਚੰਗੀ ਲੱਗਦੀ ਹੈ ਪਰਮੇਸ਼ਰ ਸੱਚ ਦੀ ਅਕੀਰਤੀ ਚੰਗੀ ਲੱਗਦੀ ਹੈ ਸੱਚ ਦੀ ਤਾਂ ਕੀਰਤੀ ਦੀ ਤਿਉਂ ਹੀ ਬਣੀ ਰਹੂ ਉਹਨਾਂ ਦੀ ਅਕੀਰਤੀ ਜ਼ਰੂਰ ਹੋਊ ਗੋਲ ਗੱਲ ਕਰਕੇ ਅਪਕੀਰਤੀ ਮੈਂ ਆਵਾ ਕੀਰਤੀ ਕਰਨ ਵਾਲਿਆਂ ਦੇ ਗੈਂਗ ਵਿੱਚ ਸ਼ਾਮਲ ਹੋ ਜਾਂਦਾ ਗਰੁੱਪ 'ਚ ਜਿਹੜੇ ਸੱਚ ਦੇ ਵਿਰੋਧੀ ਧੜਾ ਉਹ ਪਰਮੇਸ਼ਰ ਦੀ ਕੀਰਤੀ ਨਹੀਂ ਕਰਦੇ ਕੀਰਤੀ ਕਰਦੇ ਨੇ ਉਹ ਧੜੇ ਚਲਾ ਜਾਂਦਾ ਕੀਰਤੀ ਵਾਲਿਆਂ 'ਚ ਚਲੋ ਅਸੀਂ ਆਦਮੀ ਬਣਾਤਾ ਪਰਮੇਸ਼ਰ ਨੂੰ ਪਰਮਾ ਵਿਸ਼ਨੂੰ ਸ਼ਿਵ ਜੀ ਅਬ ਕੀਰਤੀ ਨਹੀਂ ਤਾਂ ਹੁੰਦੀ ਹੈ ਪਰਮੇਸ਼ਰ ਦੀ ਤਾਂ ਕੀਰਤੀ ਹੋਗੀ ਨਾ ਉਹ ਤੜੇ ਚਲਾ ਗਿਆ ਅਬ ਕੀਰਤੀ ਵਾਲੇ ਤੇ ਹੁੰਦੀ ਹੈ ਅਬ ਕੀਰਤੀ ਲੋਕ ਪੰਡਤ ਦੀ ਅਬ ਕੀਰਤੀ ਹੋ ਰਹੀ ਹੈ ਕਿਉਂ ਪੜਨ ਨੇ ਬਾੜ ਬਾੜੀ ਅੱਜ ਪੜਨ ਦੀ ਅਬ ਕੀਰਤੀ ਕਿਉਂ ਹੈ ਸੰਤਾਂ ਦੀ ਕਿਉਂ ਹੈ ਸੰਤਾਂ ਨੇ ਧਰਮ ਦਾ ਸੰਦਾ ਬਣਾਇਆ ਹੋਇਆ ਪੰਡਤ ਨੇ ਬਾੜ ਬਾੜੀ ਹੈ ਅਬ ਕੀਰਤੀ ਹੋ ਰਹੀ ਹੈ पंडित ਕਹਾਂ ਵੀ अब कीर्ति हो ਦੀ ਜਿਨ੍ਹਾਂ ਨੇ ਪਿੱਛੇ ਸਾਫਤ ਹੋ ਜਾਣਾ ਜਿਨ੍ਹਾਂ ਨੇ ਵਿਰੋਧ ਕਰਦੇ ਨੇ ਸਾਇਦਾ ਉਹਨਾਂ ਦੀ ਅਬ ਕੀਰਤੀ ਆਪੇ ਹੀ ਸਦੀਆਂ ਤੱਕ ਅਬ ਕੀਰਤੀ ਹੁੰਦੀ ਰਹਿਣੀ ਉਹਨਾਂ ਦੀ ਕਹੂੰ ਕੀਰਤੀ ਮੈਂ ਆਵਾ ਅਬ ਕੀਰਤੀ ਤੇ ਡਰਦੇ ਨਹੀਂ ਆਣਾ ਹੋ ਵੀ ਲੜਕੀ ਹੋ ਬਹੁਤ ਵੱਡਾ ਅਪਰਾਧ ਹੈ ਹਉਮੈ ਨਾਵਾ ਨਾਲ ਵਿਰੋਧ ਹੈ ਨਾਮ ਦੇ ਨਾਲੇ ਵਿਰੋਧ ਹੈ ਉਹਨਾਂ ਦਾ ਵਿਰੋਧੀ ਦੀ ਅਪਕੀਰਤੀ ਕਰੀ ਵੀ ਹੁੰਦੀ ਹੈ ਕਿਸੇ ਦਾ ਹਰੇ ਕੋਈ ਅਪਕੀਰਤੀ ਕਰਦਾ ਜਿਹੜੇ ਸਰਕਾਰੀ ਸੀ ਸੱਚ ਦੇ ਵਕਤ ਹੁੰਦੇ ਨੇ ਉਹ ਸੱਚ ਦੀ ਅਪਕੀਰਤੀ ਉਹ ਕਰਦੇ ਕੱਚੀ ਬਾਣੀ ਹੁੰਦੀ ਹੈ ਅਪਕੀਰਤੀ ਹਾਂ ਆਪ ਕੀਰਤੀ ਮੈਂ ਆਵਾ ਕਹੂੰ ਭਲਾ ਕਦੇ ਭਲਾ ਭਲਾ ਕਹੂੰ ਆਪ ਕੀਰਤੀ ਨਹੀਂ ਕਰਦਾ ਜਦੋਂ ਕੀਰਤੀ ਕਰਦਾ ਫੇਰ ਲੋਕ ਇਹ ਮਾਰਗ ਚੱਲਦੇ ਆ ਕੁਸਲ ਜਾਂ ਜਦ ਸੱਚੇ ਮਾਰਗ ਦਾ ਵਿਰੋਧੀ ਹੁੰਦਾ ਹੈ ਆਪ ਕੀਰਤੀ ਮੈਂ ਆਵਾ ਜਦ ਸੱਚੇ ਮਾਰਗ ਆਪ ਚੱਲਦਾ ਫਿਰ ਭਲਾ ਭਲਾ ਆਏ ਇਹਦਾ ਸਿੱਧਾ ਰਿਜ਼ਲਟ ਹਾਂਜੀ ਜੋ ਪ੍ਰਭ ਰਾਖੇ ਤੇ ਵੀ ਰਹੇ ਗੁਰ ਪ੍ਰਸਾਦ ਨਾਨਕ ਜੋ ਪ੍ਰਭ ਰਾਖੇ ਤੇ ਵੀ ਰਹੇ ਫੈਸਲਾ ਦਾ ਇਹਦਾ ਪ੍ਰਭ ਅਸਲ ਨਹੀਂ ਕਰਦਾ ਆਪ ਕੀਰਤੀ ਚਾਉਣਾ ਹੈ ਭਲਾ ਭਲਾ ਕਹਣ ਫੈਸਲਾ ਤਾਂ ਇਹੀ ਕਰਦਾ ਉਦੇ ਕਰੋ ਰੱਖੇ ਜਿਵੇਂ ਆਪਣੇ ਆਪ ਨੂੰ ਚਾਹੋ ਨਾ ਮੈਂ ਆਪ ਕੀਰਤੀ ਰਹਿਲ ਵਿੱਚ ਹੈ ਤੇ ਭਲਾ ਭਲਾ ਕਹਾਲ ਜੇ ਪ੍ਰਭ ਰਾਖੇ ਤੇ ਵੀ ਰਹੇ ਗੁਰ ਪ੍ਰਸਾਦ ਨਾਨਕ ਸੱਚ ਕਹੇ ਗੁਰ ਪ੍ਰਸਾਦ ਆਪਣੇ ਗਿਆਨ ਦੇ ਮਤਲਬ ਬੁੱਧ ਬਲ ਦੀ ਕਿਰਪਾ ਨਾਲ ਨਾਨਕ ਦਾ ਜਿੰਨਾ ਕਿ ਕੋਲ ਗਿਆਨ ਹੈ ਉਹਦੇ ਹਿਸਾਬ ਨਾਲ ਸੱਚ ਕਹਦੇ